ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਭਗਉਤੀ ਜੀ ਕਾ ਛੰਦ ਛੱਕਾ ਪਹਿਲਾ ਨਮੋ ਉਗਰਦੰਤੀ ਅਨੰਤੀ ਸਵਈਆ ਨਮੋ ਜੋਗ ਜੋਗੇਸ਼ਵਰੀ ਜੋਗਮਈਆ ਨਮੋ ਕੇ ਹਰੀ ਬਾਹਨੀ ਸਤਰਹੰਤੀ ਨਮੋ ਸਾਰਦਾ ਬ੍ਰਹਮ ਵਿਦਿਆ ਪੜੰਤੀ ਨਮੋ ਰਿੱਧਿ ਦਾ ਰਿਧਿਦਾ ਸਿਧਿਦਾ ਬੁੱਧਿਦੈਨੀ ਨਮੋ ਕਾਲ ਕੇ ਕਾਲ ਕਉ ਕਾਲ ਛੈਨੀ ਨਮੋ ਕਾਲ ਅਜਾਲ ਹੈ ਹੇਰ ਤੇਰੋ ਨਮੋ ਤੀਨਹੂ ਲੋਕ ਕੀਨੋ ਅਹੇਰੋ ਨਮੋ ਜੋਤ ਜਵਾਲਾ ਤੁਮੈ ਭੇਦ ਗਾਵੈ ਸਰਾਸਰ ਰਖੀਸ਼ਵਰ ਨਹੀਂ ਭੇਦ ਪਾਵੈ ਤੁਹੀ ਜੋਗ ਜੋਗ ਤਨ ਤੁਹੀ ਖੜਗ ਤਾਰੇ ਤੁਹੀ ਜੈ ਕਰੰਤੀ ਅਸੁਰ ਗਹਿ ਪਛਾਰੇ ਤੁਹੀ ਜੋਗਣੀ ਖੱਪਰ ਭਰਣੀ ਅਦੋਖੰ ਰਗਤ ਬੀਜ ਕੇ ਪ੍ਰਾਨ ਕਉ ਪਕੜ ਸੋਖੰ ਤੁਹੀ ਜਲ ਥਲੇ ਪਰਬਤੇ ਗਿਰ ਨਿਵਾਸੀ ਤੁਹੀ ਸਭ ਕਟਨ ਮੋ ਨਿਰਾਲਮ ਪ੍ਰਕਾਸੀ ਤੁਹੀ ਦੁਸ਼ਟ ਦਾਹਿਨ ਤੁਹੀ ਸਰਬ ਪਾਲੀ ਤੁਹੀ ਬ੍ਰਿਥ ਪੋਹਿਪਾ ਤੁਹੀ ਆਪ ਮਾਲੀ ਤੁਹੀ ਵਿਸ਼ਵ ਪਰਣੀ ਤੁਹੀ ਜਗ ਪ੍ਰਕਾਸੀ ਤੁਹੀ ਅਲਖ ਬਰਨੀ ਤੁਹੀ ਭੂ ਆਕਾਸੀ ਨਮੋ ਜਾਲ ਪਾ ਦੇਵੀ ਦੁਰਗੇ ਭਵਾਨੀ ਤਿਹੂ ਲੋਕ ਨਵਖੰਡ ਮੇ ਤੁਮ ਪ੍ਰਧਾਨੀ ਅਟਲ ਛਤਰ ਧਰਣੀ ਤੁਹੀ ਆਦ ਦੇਵੰ ਸਕਲ ਮੁਨ ਜਨਾ ਤੋਹੇ ਨਿਸ ਦਿਨ ਸਰੇਵੰ ਤੁਹੀ ਕਾਲ ਅਕਾਲ ਕੀ ਜੋਤਿ ਛਾਜੈ ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ ਯਹੀ ਦਾਸ ਮੰਗੈ ਕਿਰਪਾ ਸਿੰਧ ਕੀਜੈ ਸਵੈੰ ਬ੍ਰਹਮ ਕੀ ਭਗਤ ਸਰਬੱਤਰ ਦੀਜੈ ਤੁਹੀ ਜਾਗਤੀ ਜੋਤ ਜਵਾਲਾ ਸਰੂਪੰ ਤੁਹੀ ਜਗ ਸਕਲ ਮਹਿਰਮੰਤੀ ਅਨੂਪੰ ਮਹਾ ਮੂੜ ਹਉ ਦਾਸ ਦਾਸਨ ਤਿਹਾਰਾ ਪਕੜ ਬਾਹ ਭੌਜਲ ਕਰਹੁ ਬੇਗ ਪਾਰਾ ਫਤਿਹ ਡੰਕ ਵਾਜੈ ਕਿਰਪਾ ਯੋ ਕਰੀ ਜੈ ਯਹੀ ਭਾਰਤਾ ਦਾਸ ਕੀ ਨਿਤ ਸੁਣੀ ਜੈ ਕਰਹੁ ਹੁਕਮ ਆਪਣਾ ਸਭੈ ਦੁਸ਼ਟ ਘਾਉ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਉ ਅਗਮ ਸੂਰ ਬੀਰੇ ਉਠੈ ਸਿੰਘ ਜੋਧਾ ਪਕੜ ਤੁਰਕ ਗਨ ਕਉ ਕਰੈ ਵੈ ਨਿਰੋਧਾ ਸਕਲ ਜਗਤ ਮੋਹ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਕ ਤੁਰਕ ਦੁੰਦ ਪਾਜੈ ਜਪਉ ਜਾਪ ਏਕੈ ਹਰੇ ਹਰਿ ਅਕਾਲੰ ਹਵੈ ਤਬ ਦੁਨੀਆ ਸਭ ਛਿਨਕ ਮੈ ਨਿਹਾਲੰ ਸੁਣੋ ਤੁਮ ਭਵਾਨੀ ਹਮਨ ਕੀ ਪੁਕਾਰੇ ਕਰਹੁ ਦਾਸ ਪਰ ਮਿਹਰ ਅਪਰੰਗ ਪਾਰੇ ਦੋਹਰਾ ਦਵਾਰ ਤੁਮਾਰੇ ਠਾੜਹੁ ਇੱਕ ਬਰ ਦੀਜੈ ਮੋਹੇ ਪੰਥ ਚਲੈ ਤਬ ਜਗਤ ਮੈਂ ਦੁਸ਼ਟ ਖਪਾਵਹੁ ਤੋਹੇ ਭਗਵਤੀ ਛੰਦ ਦੂਜਾ ਨਮੋ ਕਾਲ ਕਾ ਕਾਲ ਰੂਪੀ ਕਿਰਪਾਨੀ ਨਮੋ ਸੁੰਭ ਨਿਸੁੰਭ ਨਾਸਨ ਭਵਾਨੀ ਨਮੋ ਚੰਡ ਅਰ ਮੁੰਡ ਸੰਘਾਰਕਾਰੀ ਨਮੋ ਰਗਤ ਬੀਜਾਨ ਕੇ ਪ੍ਰਾਣਹਾਰੀ नमो वेद विद्या नमो जग्ञ रूपा नमो अंजनी पूर्णी भूप भूपा नमो जय अनंती भद्रकाली अबाहं नमो भगवती तेजवंती अढाहं नमो शक्ति रूपण अगम्मण अडोला नमो खड़ग धारण अछेदन अतोला नमो गर्भ गंजन श्री जोग माया सवै थक रहे मर्म किन्हू न पाया ਤੁਹੀ ਜਲ ਅਗਨ ਪਵਨ ਤੂੰ ਹੂਰ ਨੂਰਾ ਤੁਹੀ ਜੋਤ ਉਡਗਨ ਤੁਹੀ ਚੰਦ ਸੂਰਾ ਤੁਹੀ ਖੇਤਰਾ ਪੂਤਰਾ ਜੋਤ ਵੀਰੇ ਤੁਹੀ ਰਛਨੀ ਸ੍ਰਿਸ਼ਟ ਰੂਪਨ ਗਹੀਰੇ ਤੁਹੀ ਜਗਤ ਜਨਨੀ ਅਨੰਤੀ ਅਕਾਲੰ ਤੁਹੀ ਅਨਦੈਨੀ ਸਭਨ ਕੋ ਸੰਭਾਲੰ ਤੁਹੀ ਖੰਡ ਬ੍ਰਹਮੰਡ ਭੂਮੰ ਸਰੂਪੀ ਤੁਹੀ ਵਿਸ਼ਨ ਸੇਵ ਬ੍ਰਹਮ ਇੰਦਰਾ ਅਨੂਪੀ ਤੁਹੀ ਸੀਤਲਾ ਤੋਤਲਾ ਬਾਗਬਾਨੀ ਨਮੋ ਚੰਡਕਾ ਮੰਗਲਾ ਸ੍ਰੀ ਭਵਾਨੀ ਨਹੀਂ ਤੁਮ ਬਿਨਾ ਕੋਈ ਰਛਕ ਹਮਾਰਾ ਤੁਹੀ ਆਦਿ ਕੁਹਾਰੀ ਦੇਵੀ ਅਪਾਰਾ ਤੁਹੀ ਦੇਵ ਕੀ ਕ੍ਰਿਸ਼ਨ ਮਾਤਾ ਕਹਾਇੰ ਤੁਹੀ ਨੈਣਾ ਦੇਵੀ ਅਲਖ ਜਗ ਸਹਾਇੰ ਤੁਹੀ ਥੰਬ ਸਿਓ ਨਿਕਸ ਨਰ ਸਿੰਘ ਹੋਈ ਉਦਰ ਹਰ ਨਾਖਸ ਕਾ ਨਖਾਉ ਕਰ ਪਰੋਈ ਤੁਹੀ ਕੱਛ ਹੋਏ ਦੈਤ ਮਦ ਕੀਟ ਜਾਰੇ ਤੁਹੀ ਹੋਏ ਬੈਰਾ ਹਿਰਨਾਛੇ ਅਮਾਰੇ ਤੁਹੀ ਹੋਏ ਬਾਵਨ ਮਹਾ ਛਲ ਦਿਖਾਇਓ ਪਕੜ ਰਾਜੇ ਬਲ ਕੋ ਪਤਾ ਲੈ ਪਠਾਇਓ ਤੁਹੀ ਹੋਏ ਪਰਸਰਾਮ ਜਗ ਮਹਿ ਪ੍ਰਕਾਸੀ ਸਕਲ ਛਤਰੀਆਂ ਕੋ ਕਰੈ ਛੈ ਬਿਨਾਸੀ ਤੁਹੀ ਫਿਰ ਪਈ ਚੰਦਰੰ ਅਪਾਰਾ ਪਕੜ ਲੰਕ ਸੋ ਦੈਤ ਰਾਮਨ ਪਛਾਰਾ ਤੁਹੀ ਮੁਕਤ ਦਾਇਣ ਸਦਾ ਸੁਭ ਕਰੰਤੀ ਤੁਹੀ ਸੂਰ ਬਲ ਵੀਰ ਦੁਸ਼ਟਨ ਦਹੰਤੀ ਤੁਹੀ ਰਾਧਿਕਾ ਰੁਕਮਣੀ ਤੂੰ ਕੁਸਲਿਆ ਤੁਹੀ ਅੰਜਨੀ ਰੇਨਕਾ ਤੂੰ ਆਹਲਿਆ ਤੁਹੀ ਪਰਣ ਪੋਖਣ ਸਬਨ ਪਰ ਕਿਰਪਾਲੀ ਕਰਹੁ ਮੋਹਿ ਮੁਕਤਾ ਕਟਹੁ ਪਰਮ ਜਾਲੀ ਨਮੋ ਦੁਖ ਹਰੰਤੀ ਅਨੰਦਤ ਸਰੂਪਾ ਆਪਨ ਦਾਸ ਪਰ ਮਿਹਰ ਕੀ ਜੈ ਅਨੂਪਾ ਦੋਹਰਾ ਦਾਸ ਜਾਣ ਕਰ ਆਪਣਾ ਕਿਰਪਾ ਕੀ ਜੈ ਮੋਹਿ ਇਹ ਬੇਨਤੀ ਦਾਸ ਕੀ ਸੁਣੋ ਭਵਾਨੀ ਤੋਹੇ ਭਗਵਤੀ ਛੰਦ ਤੀਜਾ ਤੁਹੀ ਕਲਪ ਬ੍ਰਿਛਣ ਤੁਹੀ ਕਾਮ ਤੈਨਾ ਤੁਹੀ ਅਸ ਸਿੱਧਨ ਤੁਹੀ ਨੂਰ ਨੈਨਾ ਤੁਹੀ ਸੁਰਗ ਪਾਤਾਲ ਬੈਕੁੰਠ ਤਰਣੀ ਤੁਹੀ ਪਾਪ ਖੰਡਨ ਉਦਰ ਜਗਤ ਪਰਣੀ ਤੁਹੀ ਬ੍ਰਹਮਣੀ ਵੇਦ ਪਾਠਣੀ ਸਵਿਤਰੀ ਤੁਹੀ ਧਰਮਣੀ ਕਰਨ ਕਾਰਨ ਪਵਿਤਰੀ ਤੁਹੀ ਗੌਰ ਜਾ ਪਾਰਬਤੀ ਜੋਗ ਤਰਣ ਤੁਹੀ ਲక్ష్ਮੀ ਅਲਖ ਰੂਪੀ ਅਵਰਣੰ ਤੁਹੀ ਸਭ ਜਗਤ ਕੋ ਪਾਵੈ ਛਕਾਵੈ ਤੁਹੀ ਬਹੁੜ ਆਪੇ ਸਿਨਕ ਮੋਖ ਪਾਵੈ ਤੁਹੀ ਭਗਤ ਕਰਤਾਰ ਕੀ ਸਕਤੀ ਰਾਣੀ ਤੁਹੀ ਹਰ ਸਿਮਰ ਕਰ ਭਈ ਜੋਗ ਧਿਆਣੀ ਅਗਮ ਖੇਲ ਤੁਮਰਾ ਕਹਾ ਕੋ ਬਖਾਨੈ ਤੁਹੀ ਭੇਦ ਆਪਣਾ ਆਪਨ ਆਪ ਜਾਣੈ ਸਗਲ ਢੂੰਡ ਥਾਕੇ ਲਖਿਓ ਕਿਸ ਨਾ ਭੇਦਾ ਤੁਹੀ ਈਸ਼ਰੀ ਦੁਖ ਬਿਨਾਸਨ ਅਛੇਦਾ ਕਰਹੁ ਮੇਰ ਆਪਣੀ ਚਰਨ ਧੂਰ ਪਾਵਉ ਤੁਮਨ ਦੁਆਰ ਪਰ ਸੀਸ ਆਪਣਾ ਕਸਾਵਉ ਯਹੀ ਦਾਨ ਮੰਗੋ ਕਰਹੁ ਜੈ ਹਮਾਰੀ ਸਬੈ ਦੁਸ਼ਟ ਦੇਤਾ ਖਪੈ ਛਿਨ ਮਝਾਰੀ ਤੁਹੀ ਡਾਕਣੀ ਸਾਕਣੀ ਸੂਰਬੀਰੇ ਤੁਹੀ ਰੂਪ ਨਾਰਾਇਣੀ ਹਰ ਸਰੀਰੇ ਤੁਹੀ ਅਲਖ ਦੁਰਗਾ ਜਗਤ ਕਰਨ ਹਾਰੀ ਸਕਲ ਛੋੜ ਕਰ ਊਟ ਪਖੜੀ ਤਿਹਾਰੀ ਤੁਹੀ ਮੱਛ ਹੋਏ ਸਿੰਧ ਭੀਤਰ ਖਿਲੰਤੀ ਤੁਹੀ ਦੈਤ ਕਉ ਦਲੰਤੀ ਤੁਹੀ ਕ੍ਰਿਸ਼ਨ ਹੋਏ ਕੰਸ ਕੇ ਸੀਖ ਪਾਇਓ ਤੁਮਨ ਮਲ ਚੰਡੂਰ ਗਹਿ ਕਰ ਉਡਾਇਓ ਜਗਨਨਾਥ ਹੋਏ ਦੈਤ ਗਿਆ ਸੁਰ ਬਿਡਾਰੇ ਤੁਹੀ ਨੇਹ ਕਲੰਕੀ ਭਈ ਖੜਗ ਧਾਰੇ ਤੁਹੀ ਦੈਤ ਕਿਲਕਾ ਸੁਰੇ ਕੋ ਸੰਗਰਣੀ ਤੁਹੀ ਸਭ ਜੁਗਣ ਬੀਜ ਅਵਤਾਰ ਧਰਣੀ ਜੁਗੋ ਜੁਗ ਸਕਲ ਖੇਲ ਤੁਮ ਹੀ ਰਚਾਇਓ ਤੁਮਨ ਖੇਲ ਕਾ ਭੇਦ ਕਿਨਹੂ ਨਾ ਪਾਇਓ ਤੁਹੀ ਅਸ਼ਟ ਦੁਰਗੇ ਭਵਾਨੀ ਅਕਾਲੰਗ ਤੁਹੀ ਸਕਲ ਬ੍ਰਹਮੰਡ ਉਪਰ ਦਇਆਲੰ ਤੁਮਨ ਕੁਦਰਤੀ ਖੇਲ ਕੀਨੋ ਅਪਾਰਾ ਤੁਮਨ ਤੇਜ ਸੋ ਕੋਟ ਰਾਜ ਸਸਿ ਉਜਾਰਾ ਤੁਹੀ ਨਿਜ ਵਜੀਰਨ ਪ੍ਰਭੂ ਦਰ ਹੰਤੀ ਤੁਹੀ ਨਿਸ ਨਿਸਦਨਾ ਜਾਪ ਹਰਿ ਹਰਿ ਜਪੰਤੀ ਨਿਰੰਜਨ ਪੁਰਖ ਸ਼ਾਹ ਸ਼ਾਹਨ ਅਪਾਰੇ ਤੁਹੀ ਸਕਤਿ ਹੈ ਨਿਕਟ ਵਰਤੀ ਮੁਰਾਰੇ ਸੁਣੋ ਦਾਸ ਕੀ ਬੇਨਤੀ ਹਰ ਭਵਾਨੀ ਦਇਆ ਧਾਰ ਮੋਹਿ ਲਾਜ ਰਾਖੋ ਨਿਦਾਨੀ ਦੋਹਰਾ ਦਾਨੋ ਮਾਰੇ ਰੋਹਿਲੇ ਦੇਵ ਬਚਾਏ ਤੋਹਿ ਸਿੰਘ ਤੁਮਾਰੋ ਰਣ ਗੱਜੈ ਹਾਂਕ ਨਾ ਝਾਲ ਸਕੋਏ ਭਗਵਤੀ ਛੰਦ ਚੌਥਾ ਤੁਹੀ ਜੋਤ ਜਵਾਲਾ ਮੁਖੀ ਹੋਏ ਦਿਖਾਨੀ ਪਰਬਤ ਫੋੜ ਲਾਟਾਂ ਅਗਨ ਜਗਮਗਾਨੀ ਤੁਹੀ ਹਰਨ ਪਰਣੀ ਤੁਹੀ ਜਗਤ ਮਾਏ ਤੁਹੀ ਸਰਬ ਠੌਰਨ ਰਹੀ ਆਪ ਛਾਏ ਤੁਹੀ ਉਤਪੁਜਾ ਸੇਤ ਜਾ ਸੁਖ ਨਿਧਾਨੀ ਤੁਹੀ ਅੰਡ ਜਾ ਜੇਰ ਜਾ ਚਤੁਰਬਾਨੀ ਤੁਹੀ ਤੀਰ ਤਰਵਾਰ ਕਾ ਤੀ ਕਟਾਰੀ ਤੁਹੀ ਸੰਖ ਪਦਮਨ ਗਦਾ ਚੱਕਰ ਤਹਾਰੀ ਤੁਹੀ ਤੋਪ ਬੰਦੂਕ ਗੋਰਾ ਚਲੰਤੀ ਤੁਹੀ ਕੋਟ ਗੜ ਕਉ ਧਮਕ ਸਿਉ ਉਡੰਤੀ ਤੁਹੀ ਬੜ ਜੀਤਨ ਸਕਲ ਦੋਖ ਹਰਨੀ ਤੁਹੀ ਹਰਿਆ ਡੋਲਣ ਅਗਮ ਖੇਲ ਕਰਨੀ ਤੁਹੀ ਅਤ ਬਲਿਸ਼ਟਣ ਚਤਰ ਭੁਜ ਭਵਾਨੀ ਤੁਮਨ ਸਰਬ ਦੁਸ਼ਟਾ ਕੀਏ ਮਾਰ ਫਾਨੀ ਤੁਹੀ ਗੁਪਤ ਪ੍ਰਗਟ ਸਭਨ ਮੋਖ ਲੰਤੀ ਤੁਹੀ ਸੁੰਭ ਮੈਂ ਰਹਿ ਕਉ ਦਲੰਤੀ ਤੁਹੀ ਜਗਤ ਮੰਡਣ ਦਇਆਵੰਤ ਭਾਰੀ ਸਗਲ ਸਿੱਧ ਮੁਨ ਜਨ ਲਏ ਤੈ ਉਬਾਰੀ ਲਖੈ ਨਾਹਿ ਕੋ ਅਜਬ ਖੇਲ ਤੇਰਾ ਤੁਹੀ ਤਰਨ ਤਰਕੈ ਕਰਹਿ ਫਿਰ ਨਿਵੇਰਾ ਤੁਹੀ ਬਿਜਰ ਹੋਏ ਗਗਨ ਚੜ ਚਿਲ ਮਿਲਾਨੀ ਤੁਮਨ ਚਰਨ ਪਰ ਸੁਰਤ ਹਮਰੀ ਲਗਾਨੀ ਤੁਹੀ ਅਲਖ ਕਰ ਤਾਰਣੀ ਸ਼ਿਵ ਸਰੂਪਾ ਤੁਹੀ ਘਟ ਘਟੇ ਦੇਵੀ ਦੁਰਗੇ ਅਨੂਪਾ ਤੁਹੀ ਹੈ ਸਭਨ ਬੀਜ ਸਭ ਸੋ ਨਿਰਾਲੀ ਤੁਹੀ ਸਭ ਜਗਤ ਕੀ ਕਰਹਿ ਪ੍ਰਾਤਿਪਾਲੀ ਤੁਹੀ ਖਾਸ ਭਗਤਨ ਹਰੇ ਹਰ ਜਪੰਤੀ ਤੁਹੀ ਹਰ ਚਰਨ ਪਰ ਆਪਨ ਸਿਰ ਤਰੰਤੀ ਤੁਹੀ ਹਰ ਕਿਰਪਾ ਸਿਓ ਅਗਮ ਰੂਪ ਹੋਈ ਸਭੈ ਪਚ ਮੋਏ ਪਾਰ ਭਾਵਤ ਨਾ ਕੋਈ ਤੁਹੀ ਸੂਰ ਬਲਵੰਤਣੀ ਗੁਣ ਗਹੀਰੇ ਤੂੰ ਦਵਾਰ ਕੁਰ ਹੈ ਅਨਾਹਦ ਨਫੀਰੇ ਨਿਰੰਜਨ ਸਰੂਪਾ ਤੁਹੀ ਆਦਿ ਰਾਣੀ ਤੁਹੀ ਜੋਗ ਵਿਦਿਆ ਤੁਹੀ ਬ੍ਰਹਮ ਬਾਣੀ ਨਿਰੰਜਨ ਪ੍ਰਭੂ ਨਾਥ ਕਾਦਰ ਮੁਰਾਰੇ ਤਹਾਂ ਤੂੰ ਖੜੀ ਕੁਦਰਤੀ ਰੂਪ ਤਾਰੇ ਤੁਹੀ ਅੰਭ ਕੇ ਸ਼ਕਤੀ ਦੁਰਗੇ ਭਵਾਨੀ ਤੁਮਨ ਕੁਦਰਤੀ ਜੋਤ ਘਟ ਘਟ ਸਮਾਨੀ ਤਰਨ ਪਵਨ ਆਕਾਸ਼ ਕੁਦਰਤੀ ਸਰੂਪਾ ਤੁਹੀ ਕੁਦਰਤੀ ਅਲਖ ਦੇਵੀ ਅਨੂਪਾ ਨਹੀਂ ਪਾਗ ਕਉ ਮਹਿਮਾ ਤੁਹਾਰੀ ਲਖਿਓ ਨਾਹਿ ਕਿਨਹੂ ਤੁਮਨ ਅੰਤ ਪਾਰੀ ਯਹੀ ਦਾਸ ਤੁਮਰਾ ਚਰਨ ਤੂਰ ਪਾਵੈ ਤੂਨ ਦਵਾਰ ਠਾਢਾ ਸਦਾ ਧੁਨ ਲਗਾਵੈ ਦੋਹਰਾ ਮੁਖ ਪਸਾਰੈ ਕਾਲ ਕਾ ਦੈਤ ਚਬਾਵੈ ਦਾੰਤ ਪੰਥ ਚਲਾਵੈ ਜਗਤ ਮੈਂ ਜੁਦ ਕਰੈ ਤਬ ਸਾਤ ਭਗਵਤੀ ਛੰਦ ਪੰਜਵਾ ਨਮੋ ਦੇਵ ਸਾਕੁੰਭਰੀ ਹਿੰਗੁਲਾ ਜਾ ਤੁਹੀ ਸਭ ਜਗਤ ਕੇ ਕਰਹਿ ਸਿੱਧ ਕਾਜਾ ਤੁਹੀ ਅਲਖ ਜਵਾਲਾ ਕਮਛਾ ਪ੍ਰਧਾਨੀ ਤੁਮਨ ਜਸ ਸਗਲ ਜਗਤ ਕਰ ਹੈ ਬਖਾਨੀ ਤੁਹੀ ਹਰ ਨਿਰੰਕਾਰ ਠਾਕੁਰ ਜਪੰਤੀ ਤੁਹੀ ਰਾਛਸਨ ਕਉ ਪਕੜ ਕਰ ਦਹੰਤੀ ਹਮਨ ਬੈਰੀਆਂ ਕੋ ਪਕੜ ਘਾਤ ਕੀ ਜੈ ਤਬੈ ਦਾਸ ਗੋਬਿੰਦ ਕਾ ਮਨਪਤੀ ਜੈ ਤੁਹੀ ਆਸ ਪੂਰਨ ਜਗਤ ਗੁਰ ਪਵਾਨੀ ਛਤਰ ਛੀਨ ਮੁਗਲਨ ਕਰਹੁ ਬੇਗਫਾਨੀ ਸਕਲ ਹਿੰਦ ਸਿਓ ਤੁਰਕ ਦੁਸ਼ਟਾ ਵਿਦਾਰੋ ਧਰਮ ਕੀ ਤੁਜਾ ਕਉ ਜਗਤ ਮੈਂ ਚੁਲਾ ਰਹੋ ਦੁਹੂ ਪੰਥ ਮੈਂ ਕਪਟ ਵਿਦਿਆ ਚਲਾਨੀ ਬਹੋੜ ਤੀਸਰਾ ਪੰਥ ਕੀ ਜੈ ਪ੍ਰਧਾਨੀ ਜੋ ਉਪਜੈ ਮਰੈ ਤਾਹੇ ਸਿਮਰਨ ਨ ਕੀਜੈ ਅਟਲ ਪੁਰਖ ਅਕਾਲ ਕਾ ਨਾਮ ਲੀਜੈ ਮੜੀ ਗੋਰ ਦੇਵਨ ਮਸੀ ਤਾਂ ਕੇ ਤੁਹੀ ਏਕ ਅਕਾਲ ਹਰਿ ਹਰਿ ਜਪਾਇੰ ਮਿਟਾਇ ਭੇਦ ਸ਼ਾਸਤਰ 18 ਹੈ ਪੁਰਾਨਾ ਮਿਟਾਇ ਭਾਂਗ ਸਲਵਾਤ ਸੁਨਤ ਕੁਰਾਨਾ ਸਕਲ ਸ੍ਰਿਸ਼ਟ ਇਕ ਬਰਨ ਹੋਏ ਕਰ ਪੁਲਾਨੀ ਧਰਮ ਨੇਮ ਕੀ ਜੁਗਤ ਕਿਨਹੂ ਨਾ ਜਾਣੀ ਕਠਿਨ ਦੁੰਦ ਵਰਤੈ ਜਗਤ ਮੈਂ ਗੁਬਾਰਾ ਦਇਆ ਧਾਰ ਕਰ ਮੋਹਿ ਨੀਜੈ ਉਬਾਰਾ ਤੁਹੀ ਕੁਦਰਤੇ ਸਖਤ ਦੁਰਗੇ ਭਵਾਨੀ ਤੁਹੀ ਜਗਤ ਮਾਤਾ ਸਕਲ ਬਿਦ ਨਿਧਾਨੀ ਤੁਹੀ ਬਿਆਸ ਗੋਰਖ ਅਗਸਤੰ ਕਬੀਰੇ ਤੁਹੀ ਰੇਖ ਮੁਨੀਸਰ ਤੁਹੀ ਗੌਸ ਪੀਰੇ ਨਿਰੰਜਨ ਪੁਰਖ ਕੋ ਸਦਾ ਤੂੰ ਤੇ ਆਵੈ ਪ੍ਰਭੂ ਦਵਾਰ ਠਾਡੀ ਵਜੀਰਨ ਕਹਾਵੈ ਨਹੀਂ ਤੂੰ ਬਿਨਾ ਕੋਈ ਦੂਸਰ ਹਜੂਰੇ ਤੁਹੀ ਅਲਖਣੀ ਹੋਏ ਰਹੀ ਜਗਤ ਪੂਰੇ ਅਪਨ ਜਾਨ ਕਰ ਮੋਹਿ ਲੀਜੈ ਬਚਾਈ ਅਸੁਰ ਪਾਪੀਆਂ ਮਾਰ ਦੇ ਦੇਵਹੁ ਉਡਾਈ ਸਕਲ ਜਗਤ ਕੋ ਸੁਖ ਬਸਾਵਹੁ ਆਨੰਦਾ ਤੁਹੀ ਦਰਦ ਮੇਟਣ ਸ੍ਰੀ ਹਰਿ ਮੁਕੰਦਾ ਯਹੀ ਦੇਹ ਆਗਿਆ ਤੁਰਕਨ ਗਹਿ ਖਪਾਉ ਗਉ ਘਾਤ ਕਾ ਦੁਖ ਜਗ ਸਿਉ ਮਿਟਾਉ ਛਤਰ ਤਖਤ ਮੂਲ ਨੰ ਕਰਹੁ ਮਾਰ ਦੂਰੇ ਕੁਰਹਿ ਤਬ ਜਗਤ ਮਹਿ ਫਤਾ ਧਰਮ ਤੂਰੇ ਤੁਮਨ ਦਰ ਖੜਾ ਦਾਸ ਕਰ ਹੈ ਪੁਕਾਰਾ ਤੁਰਕਨ ਮੇਟ ਕੀ ਜੈ ਜਗਤ ਮਹਿ ਉਜਾਰਾ ਤਵਹਿ ਗੀਤ ਮੰਗਲ ਫਤਿਹ ਕੇ ਸੁਨਾਉ ਤੁਮਨ ਕੋ ਸਿਮਰ ਦੁਖ ਸਗਲੇ ਮਿਟਾਉ ਦੋਹਰਾ ਕਿਰਪਾ ਕੀਜੈ ਦਾਸ ਪਰ ਕੁੰਟ ਨਿਵਾਉ ਚਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਭਵ ਪਾਰ ਭਗਵਤੀ ਛੰਦ ਛੀਵਾ ਨਉ ਕਸ਼ਟ ਹਰਣੀ ਦੁਰਗਾ ਸ਼ਕਤੀ ਮਾਏ ਸਭੈ ਦੁਸ਼ਟ ਦਾਨੋ ਪਕੜ ਤੈ ਖਪਾਏ ਤੁਮਨ ਭਵਨ ਤ੍ਰੈ ਲੋਕਪੁਰ ਮਹਿ ਬਿਰਾਜੈ ਤਹਾਂ ਨੂਰ ਤੁਮਰਾ ਅਗਮ ਰੂਪ ਛਾਜੈ ਤੁਹੀ ਧੌਲ ਕੋਟ ਕਾਂਗੜ ਬਸੰਤੀ ਤੁਹੀ ਅਛਲ ਆਨਾਥ ਦੇਵਨ ਅਨੰਤੀ ਰਟਾਉ ਨਿਸ ਦਿਨ ਆ ਜਾਪ ਤੁਮਰਾ ਪਵਾਨੀ ਤੁਮਨ ਚਰਨ ਮੋ ਪ੍ਰੀਤ ਹਮਰੀ ਲਗਾਨੀ ਕਰੋ ਹਰਿ ਪਵਾਨੀ ਜਗਤ ਕੀ ਸੰਭਾਰੇ ਹਮਨ ਦੁਸ਼ਟ ਦੋਖੀ ਸਭਨ ਹੋਹੇ ਛਾਰੇ ਸਦਾ ਸਰਬਦਾ ਚਰਨ ਤੁਮਰੇ ਆਉ ਤੁਮਨ ਮਿਹਰ ਸਿਉ ਦੁਸ਼ਟ ਸਗਲੇ ਖਪਾਉ ਯਹੀ ਆਸ ਪੂਰਨ ਕਰਹੁ ਤੁਮ ਹਮਾਰੀ ਮਿਟੈ ਕਸ਼ਟ ਗਉਨ ਛੁਟੈ ਖੇਦ ਪਾਰੀ ਫਤਹ ਸਤਿਗੁਰੂ ਕੀ ਜਗਤ ਸਿਉ ਬੁਲਾਉ ਸਭਨ ਕਉ ਸ਼ਬਦ ਵਾਹੇ ਵਾਹੇ ਦ੍ਰਿੜਾਉ ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗਹ ਸਿੰਘ ਜੋਦੇ ਧਰਹਿ ਨੀਲ ਭੇਸਾ ਸਕਲ ਰਾਜ ਸਨ ਕਉ ਪਕੜ ਵੈਖ ਖਪਾਵੈ ਸਵੈ ਜਗਤ ਸਿਉ ਧੁਨ ਫਤਹਿ ਕੀ ਬੁਲਾਵੈ ਤੁਹੀ ਸਾਰਦਾ ਬੇਦ ਗਾਇਨ ਸੁਰਸਤੀ ਤੁਹੀ ਦੇਵੀ ਦੁਰਗੇ ਨਿਰੰਜਨ ਪਰਸਤੀ ਯਹੀ ਬੇਨਤੀ ਖਾਸ ਅਮਰੀ ਸੁਣੀ ਜੈ ਅਸੁਰ ਮਾਰ ਕਰ ਰਛ ਗਉਨ ਕਰੀ ਜੈ ਤੁਹੀ ਸਿੱਧ ਨਵ ਨਿਧ ਕਉ ਭਰਨ ਹਾਰੀ ਤੁਹੀ ਅੰਨ ਦਾਇਨ ਸਕਲ ਜਗ ਪਿਖਾਰੀ ਤੁਹੀ ਰਿਖ ਵਸਿਸ਼ਟੇ ਤੁਹੀ ਹੈ ਦੁਰਵਾਸਾ ਤੁਹੀ ਜਮ ਦਗਨ ਸੰਤ ਗੋਤਮ ਪ੍ਰਕਾਸ਼ਾ ਤੁਹੀ ਕਾਲ ਕੇ ਅਸੁਰ ਸੰਘਾਰ ਕਰਨੀ ਤੁਹੀ ਸੇਵਕਨ ਪਰ ਸਦਾ ਮਿਹਰ ਉਤਰਨੀ ਕਹਾਂ ਲੋ ਬਖਾਨੋ ਤੁਮਨ ਗਤਿ ਅਪਾਰੇ ਤੁਹੀ ਜਾਲ ਪਾ ਅਲਖ ਰੂਪਨ ਮੁਰਾਰੇ ਤੁਹੀ ਹਰ ਹਰੇ ਹਰ ਹਰੇ ਹਰ ਭਵਾਨੀ ਨਿਰੰਜਨ ਪੁਰਖ ਪਰ ਭਈ ਤੂੰ ਕੁਰਬਾਨੀ ਯਹੀ ਦੇਹ ਪਰ ਮੋਹ ਸਤਗੁਰ ਆਉ ਅਸੁਰ ਜੀਤ ਕਰ ਧਰਮ ਨੋਵਤ ਬਜਾਉ ਮਿਟਹਿ ਸਭ ਜਗ ਸਿਉ ਤੁਰਕਨ ਦੁੰਦ ਸੋਰਾ ਬਚਹਿ ਸੰਤ ਸੇਵਕ ਖਪਹਿ ਦੁਸ਼ਟ ਚੋਰਾ ਸਵੈ ਸ੍ਰਿਸ਼ਟ ਪਰਜਾ ਸੁਖੀ ਹੋਏ ਬਿਰਾਜੈ ਮਿਟੈ ਦੁਖ ਸੰਤਾਪ ਆਨੰਦ ਗਾਜੈ ਨਾ ਛਾਡਾਂ ਕਹੂੰ ਦੁਸ਼ਟ ਅਸੁਰਨ ਨਿਸ਼ਾਨੀ ਚਲੈ ਸਭ ਜਗਤ ਮੈਂ ਧਰਮ ਕੀ ਕਹਾਣੀ ਛਤਰ ਧਾਰੀ ਅਨਕਉ ਕਰੋ ਵੇਗ ਨਾਸਾ ਆਪਨ ਦਾਸ ਕਾ ਦੇਖਿਓ ਤਬ ਤਮਾਸਾ ਦੋਹਰਾ ਤਬ ਖੜਕ ਤਮਾਸਾ ਦੇਖੀਐ ਹਰ ਦੁਰਗੇ ਅਬਿਨਾਸ਼ ਪਕੜ ਤੇਗ ਦੁਸ਼ਟਨ ਹਤੂ ਕਰਹੁ ਧਰਮ ਪ੍ਰਕਾਸ਼ ਹਰਿ ਭਗਤ ਭਗਉਤੀ ਤਿਸੈ ਕੀ ਜੋ ਰਣ ਧੀਰ ਤਰੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪਗ ਨਾ ਤਰੇ ਚੌਪਈ ਖਟ ਛੰਦ ਭਗਵਤੀ ਮਹਾਪੁਨੀ ਤੇ ਤਿਸ ਪਠਵਤ ਉਪਜਿਤ ਪ੍ਰਤੀਤੇ ਹਿਉ ਨਿਸਵਾਸਰ ਦੁਰਗੇ ਗੁਣ ਗਾਇੰ ਤਹ ਸਾਜੇ ਅਟਲ ਅਮਾਰ ਪਦ ਪਾਇੰ ਯਹ ਖਸ਼ਟਕ ਛੰਦ ਸੰਪੂਰਨ ਭਇਓ ਤਿਸ ਉਚਰਤ ਸਗਲਾ ਭ੍ਰਮ ਗਇਓ ਹਰਿ ਅਲਖ ਈਸਰੀ ਭਈ ਕਿਰਪਾਲੰ ਤਿਨ ਦਾਸ ਆਪਣਾ ਕੀਓ ਨਿਹਾਲੰ ਦੁਖ ਰੋਗ ਸੋਗ ਭੈ ਮਿਟੇ ਕਲੇਸਾ ਬਹੁ ਸੁਖ ਉਪਜੇ ਅੰਤ ਪਰਵੇਸਾ ਇਤ ਬਿਦ ਦੁਰਗੇ ਕਿਰਪਾ ਧਾਰੀ ਤਿਹ ਆਪਨ ਦਾਸ ਕੋ ਲਿਆ ਉਬਾਰੀ ਇਤ ਸ੍ਰੀ ਗੋਬਿੰਦ ਸਿੰਘ ਵਿਰਚਤੇ ਸ੍ਰੀ ਭਗਵਤੀ ਛੰਦ ਖਸ਼ਟਕੰ ਸਮਾਪਤੰ ਮਸਤ ਸੁਭ ਮਸਤ